ਸੁਪਨੇ ਉੱਭੀ ਭਈ ਗਹਿਓ ਕੀ ਨਾ ਅੰਚਲਾ ਸੁੰਦਰ ਪੁਰਖ ਵਿਰਾਜਿਤ ਪੇਖ ਮਨ ਬੰਚਲਾ ਸੁਪਨੇ ਉੱਭੀ ਭਈ ਸੁਪਨਾ ਦਾ ਉੱਭੀ ਸੀ ਕਾਲੀ ਸੀ ਕਾਲੀ ਨੇ ਇਹ ਭੁੱਲ ਗਈ ਕਿ ਅੰਚਲ ਮੈਂ ਲੜ ਫੜਨਾ ਲੜ ਜੇ ਜਾਂ ਲੜ ਛੇਜਣਾ ਪੀੜੀ ਪਾਣੀ ਗੰਡ ਉਹ ਕਾਲੀ ਜਿਹੜਾ ਛੁੱਟ ਗਿਆ ਉਹ ਯਾਦ ਨਹੀਂ ਰਿਹਾ ਵੀ ਲੜ ਛੁੱਟ ਜਾਂਦਾ ਹੁੰਦਾ ਹੈ ਸੁਪਨੇ ਵੀ ਭਈ ਕਹਿਓ ਕੀ ਨਾਂ ਚਲਾ ਗਾੜ ਘੁੱਟ ਕੇ ਨਹੀਂ ਫੜ ਕੇ ਰੱਖਿਆ ਸੁੰਦਰ ਪੁਰਖ ਵਿਰਾਜਤ ਦੇਖ ਮਨ ਪੰਚਲਾ ਸੁਧ ਬੁੱਧੇ ਕੋਲ ਉਹ ਚੇਤਾ ਨਹੀਂ ਰਿਹਾ ਘੁੱਟ ਕੇ ਫਾਣ ਵਾਲਾ ਇਹਨੇ ਕਿਹੜਾ ਹੁਣ ਕਿਤੇ ਜਾਣਾ ਇਹਨੇ ਕਿਹੜਾ ਵੱਖ ਹੋਣਾ ਨਾਲ ਛੁੱਟ ਜਵੇ ਉਹ ਨਹੀਂ ਧਿਆਨ ਰਿਹਾ ਜਦ ਛੁੱਟ ਗਈ ਤ੍ਰਿਸ਼ਨਾ ਲੱਗੀ ਸੱਚ ਛੁੱਟ ਗਿਆ ਦਾਤ ਪਿਆਰੀ ਹੋ ਗਈ ਦਾਤਾਰ ਬਸਰ ਗਿਆ ਦਾਤ ਪਿਆਰੀ ਵਿਸਰਿਆ ਦਾਤਾਰ ਦਾਤਾਰ ਵਿਸਰ ਗਿਆ ਜਿਹਨੇ ਸਰੀਰ ਦਿੱਤਾ ਸੀ ਇਹ ਉਹ ਨਹੀਂ ਭੁੱਲਿਆ ਪਰ ਉਹ ਸਾਹ ਲਈ ਜਾਂਦਾ ਉਹ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਇਹਨਾਂ ਸਾਨੂੰ ਨਹੀਂ ਦੀਦਾ ਉਹ ਸਾਨੂੰ ਫਿਰ ਦੇਖਦਾ ਸਾਡੇ ਉਹਦੀ ਨਿਗਾਹ ਹਰ ਵਕਤ ਸਾਨੂੰ ਨਹੀਂ ਦੇਖਦੇ ਬੰਚਲਾ ਦਾ ਭਾਵ ਠੱਗਿਆ ਗਿਆ ਹੈ ਜੀ ਬੰਚ ਤਾਂ ਹੋ ਗਿਆ ਲੜ ਛੁੱਟ ਗਿਆ ਨਾ ਉਹਦੇ ਨਾਲ ਅਲੱਗ ਹੋ ਗਿਆ ਮਹਿਰੂਮ ਹੋ ਗਿਆ ਮਾਇਆ ਤਾਂ ਆ ਗਈ ਹੱਥ 'ਚ ਇਹ ਤਾਂ ਗੱਲ ਤਾਂ ਹੋਈ ਨਾ ਜਦੋਂ ਮਾਇਆ ਦਾ ਸਰੀਰ ਲੈ ਕੇ ਵਿੱਚ ਆਇਆ ਦੁਨੀਆ ਦੇ ਉੱਥੇ ਇਹ ਗੱਲ ਘਟੀ ਹੈ ਜੀ ਜਦ ਹੀ ਉਹ ਗੱਲ ਹੈ ਫਿਰ ਇਹ ਉਹੀ ਸੁਪਨਾ ਸੀ ਉਦੋਂ ਹੀ ਸ਼ੁਰੂ ਹੋਇਆ ਸੁਪਨਾ ਅੱਛਾ ਨਰਪਤ ਇੱਕ ਸੰਘਾਸਨ ਸੋਇਆ ਹੈ ਜੀ ਉਹ ਉਦੋਂ ਹੀ ਸੁਪਨਾ ਸ਼ੁਰੂ ਹੋਇਆ ਹੈ ਅੱਛਾ ਕਹਿਣ ਦਾ ਭਾਵ ਵੀ ਜਿਹੜੀ ਵਿਵੇਕ ਬੁੱਧੀ ਹੈ ਉਹਨੂੰ ਨੀਂਦ ਆ ਗਈ ਹੈ ਜੀ ਹਾਂ ਉਹ ਫਿਰ ਬਸ ਜਦ ਬਾਹਰ ਆ ਗਈ ਤਾਂ ਨੀਂਦ ਆ ਗਈ ਤੇ ਸੁੰਦਰ ਪੁਰਖ ਬਿਰਾਜਿਤ ਜਿਹੜਾ ਸੁੰਦਰ ਪੁਰਖ ਸੀ ਜਿਹਦਾ ਸਾਥ ਕਰਨਾ ਸੀ ਉਹ ਛੁੱਟ ਗਿਆ ਹੈ ਉਹਦਾ ਸਾਥ ਛੁੱਟ ਗਿਆ ਉਹਦੀ ਆਵਾਜ਼ ਛੁੱਟ ਗਈ ਨਾ ਜਿੰਨਾ ਚਿਰ ਉਹਦੀ ਆਵਾਜ਼ ਚੱਲਦੀ ਸੀ ਉਹਨਾਂ ਚਿਰ ਤਾਂ ਸਰੀਰ ਦੇ ਵਿੱਚ ਸਾਰੇ ਕਾਬੂ ਪਾਇਆ ਸਰੀਰ ਬਣਾਇਆ ਸਭ ਕੁਝ ਕੀਤਾ ਮਨ ਬੰਚਲਾ ਲਿਖਿਆ ਵੀ ਮਨ ਦੇ ਕੋਲੋਂ ਛੁੱਟ ਗਿਆ ਉਹ ਹੈ ਜੀ ਚਿੱਤ ਹਾਂ ਮਨ ਅਲੱਗ ਹੋ ਗਿਆ ਕੱਲਾ ਅੱਛਾ ਜੀ ਖੋਜੋ ਤਾਂ ਕਿ ਚਰਨ ਕਹੋ ਕਤ ਪਾਈਐ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈਐ ਕੋਈ ਤਤਾ ਕੇ ਚਰਨ ਕਹੋ ਕਤ ਪਾਈਏ ਹੁਣ ਉਹਦੀ ਚਰਨ ਖੋਜਦੀ ਫਿਰਦੀ ਐ ਜਦ ਤੱਕ ਲੜ ਛੁੱਟ ਗਿਆ ਜਦ ਤੱਕ ਬਹੁਤੀ ਸਾਵਧਾਨੀ ਨਹੀਂ ਰੱਖੀ ਹੋਈ ਹੁਣ ਚਰਨ ਖੋਜਦੀ ਫਿਰਦੀ ਐ ਵੀ ਪੈੜ ਮਿਲੇ ਕਿਤੋਂ ਕਹੋ ਕਤ ਪਾਈਏ ਦੱਸੋ ਕਿਵੇਂ ਕਿਵੇਂ ਪ੍ਰਾਪਤੀ ਹੋਵੇ ਦੁਬਾਰਾ ਹਾਂ ਸੋਈ ਜਤਨ ਬਤਾਏ ਸਕੀ ਪ੍ਰਯੋਗ ਪਾਈ ਹੈ ਇਹਦੇ ਜੇ ਪ੍ਰਯੋਗ ਫੇਰ ਮਿਲ ਜਵੇ ਉਹੀ ਦੱਸੂ ਕੋਈ ਯਤਨ ਹੋਰ ਕਿ ਤਾਂ ਨਹੀਂ ਯਤਨ ਦਾ ਪਤਾ ਲੱਗਦਾ ਫੇਰ ਉਸੇ ਦਾ ਲੜ ਮਿਲੇ ਜਿਹਦਾ ਲੜ ਛੁੱਟਿਆ ਉਹੀ ਸ਼ਬਦ ਗੁਰੂ ਫੇਰ ਮਿਲੇ ਉਸੇ ਸ਼ਬਦ ਨਾਲ ਅੰਦਰ ਵਾਲੇ ਨੂੰ ਜੁੜੀਏ ਫੇਰ ਗੱਲ ਬਣ ਲਈ ਅੱਛਾ ਜੀ ਹਰ ਹਾਂ ਸੋਈ ਯਤਨ ਬਤਾਏ ਸਖੀ ਪ੍ਰਯੋ ਪਾਈ ਹੈ ਇਹ ਜਿਹੜਾ ਯਤਨ ਦੱਸਣ ਵਾਲਾ ਇਹ ਸਤਗੁਰੇ ਹੈ ਹੁਣ ਹੈ ਜੀ ਇਹ ਸਤਗੁਰੇ ਜਿਹੜਾ ਸੁੰਦਰਪੁਰ ਸੀ ਪਹਿਲਾਂ ਹਾਂਜੀ ਠੀਕ ਹੈ ਵੀ ਮੇਰੇ ਬਸ ਚ ਕੁਝ ਨਹੀਂ ਹੈ ਨਾ ਉਹ ਤੋਂ ਮੈਂ ਪੁੱਛਿਆ ਹੈ ਤੁਸੀਂ ਵੀ ਉਹ ਤੋਂ ਪੁੱਛ ਲਓ ਹਾਂਜੀ ਹਾਂਜੀ ਇਹ ਕਹਿਣਾ ਚਾਹੁੰਦੇ ਹਰ ਹਾਂ ਸੋਈ ਜਤਨ ਬਤਾਏ ਆ ਬਾਣੀ ਚੋਦੇ ਦੀ ਬਤਾਈ ਹੋਈ ਹੈ ਗਾਂ ਸਾਰੀ ਠੀਕ ਹੈ ਗੁਰਬਾਣੀ ਉਹ ਸੁੰਦਰਪੁਰਖ ਦੀ ਉਹ ਕਹੀ ਹੋਈ ਹੈ ਜੀ ਹਾਂਜੀ ਠੀਕ ਹੈ ਤੇ ਆਪਾਂ ਨੂੰ ਜਤਨ ਬਤਾ ਰਹੀ ਹੈ ਆਪਾਂ ਜਤਨ ਸਿੱਖਣਾ ਜੀ ਠੀਕ ਹੈ ਜੀ ਹਰ ਹਾਂ ਸੋਈ ਯਤਨ ਬਤਾਏ ਸਖੀ ਪ੍ਰਿਉ ਪਾਈ ਹੈ ਫਿਰ ਪ੍ਰਯੋ ਦੇ ਨਾਲ ਮਿਲਾਪ ਹੋ ਜਾਏਗਾ ਹਾਂ ਜੀ ਠੀਕ ਹੈ ਜੀ ਇੱਥੇ 13ਵੇਂ ਛੰਦ ਦੀ ਸਮਾਪਤੀ ਹੈ ਜੀ